कंस बद कथनन दोहरा मथुरापुर की प्रभा कवि मन मैं कही विचार शोभा जेह देखत सो कवि कर न सकत उचार सोईया जे के जट ते नग पीतर है तम कह दुदमान नहो बिज छटा ਜਮਨਾ ਜਿਹ ਸੁੰਦਰ ਤੀਰ ਬਹਿ ਸੋ ਬਿਰਾਜਤ ਹੈ ਜਿਹ ਭਾਂਤ ਅਟਾ ਬ੍ਰਹਮਾ ਜਿਹ ਦੇਖਤ ਰੀਜ ਰਹਿ ਰਿਜਵੈ ਪਿਗਤਾ ਤਰਸੀਸ ਜਟਾ ਇਹ ਭਾਂਤ ਪ੍ਰਭਾ ਧਰ ਹੈ ਪੁਰ ਧਾਮ ਸੋ ਬਾਤ ਕਰੈ ਸੰਗ ਮੇਘ ਘਟਾ ਹਰਿ ਆਵਤ ਥੋ ਮਗ ਬੀਜ ਚਲਿਓ ਰਿਪਕੇ ਤੁਬਿਆ ਮਗ ਏਕ ਨਿਹਾਰਿਓ ਜੋ ਸੋ ਗਹੇ ਤਿਹ ਤੇ ਪਟ ਤਉ ਕੁਪ ਕੈ ਨਿਵਕੋ ਤੇ ਨਾਮ ਉਚਾਰਿਓ ਕਾਨ ਤਵੈ ਰਿਸਕੈ ਮਨ ਮੈ ਸੰਗ ਅੰਗੁਲ ਕਾ ਤੇ ਕੇ ਮੁਖ ਮਾਰਿਓ ਕਿਉ ਗਿਰ ਗਇਓ ਧਰਨੀ ਪਰ ਸੋ ਪਟ ਜਿਓ ਤੁਬਿਆ ਪਟ ਸੰਗ ਪ੍ਰਹਾਰਿਓ ਦੋਰਾ ਸਭ ਗਵਾਰਨ ਸੋ ਹਰ ਕਈ ਰਿਪ ਤੁਬਿਆ ਕਹੋ ਕੂਟ ਬਸਤਰ ਜਤੇ ਨਿਰਪ ਕੇ ਸਕਲ ਲਿਓ ਸਬਨ ਕੋ ਲੂਟ ਸੋਰਠਾ ਬ੍ਰਿਧ ਕੇ ਗਵਾਰਿਆ ਜਾਨ ਬਸਤਰ ਪਹਰ ਜਾਣਤ ਨਹੀਂ ਬਾਕਾ ਤਾ ਆਨ ਚੀਰ ਪਹਿਨਾਏ ਤਿਨ ਤਨੈ ਰਾਜਾ ਪ੍ਰੀਛਦ ਬਾਗ ਸੁਖ ਸੋ ਦੋਹਰਾ ਦਇ ਵਰਤਾ ਤ੍ਰੀ ਕੋ ਕ੍ਰਿਸ਼ਨ ਮੂਡ ਰਹਿ ਨਿਹਰਾਏ ਤਬ ਸੁਖ ਸੋ ਪੁੱਛਿਓ ਨਿਰਪੈ ਕਹੋ ਹਮੈ ਕਿਹ ਭਾਏ ਸੁਖ ਬਾਤ ਰਾਜਾ ਸੋ ਸੁਈਆ ਚਤੁਰਾ ਭੁਜ ਕੋ ਬਰ ਵਾਹਿ ਦਇਓ ਬਰ ਪਾਏ ਸੁਖੀ ਰਹੁ ਤਾਹਿ ਕਹੇ ਹਰਿ ਬਾਗ ਕੇ ਹੋਵਦ ਪੈ ਤਿਨਹੂ ਅਮਰਾਪੁਰ ਕੈ ਫਲ ਹੈ ਸੋ ਲਹੇ ਬਹੁ ਦਇ ਕਰ ਲੱਜਿਤ ਹੋਤ ਬਡੋ ਇਮ ਲੋਕ ਇਹ ਨੀਤ ਬਿਖੈ ਹੈ ਕਹੇ ਹਰਿ ਜਾਨ ਕੇ ਮੈਂ ਇਹ ਥੋਰ ਦਇਓ ਤਿਹ ਤੇ ਉਂਡਿਆ ਨਿਹਰਾਏ ਰਹੇ ਇਤ ਸ੍ਰੀ ਵਿਚਿਤ੍ਰ ਨਾਟਕੇ ਗ੍ਰੰਥੇ ਧੋਬੀ ਕੋ ਬਦ ਤਾ ਤ੍ਰਿਆ ਕੋ ਭਰ ਦੇਤ ਪਹਿ ਅਥ ਬਾਗਵਾਨ ਕੋ ਉਧਾਰ ਦੋਹਰਾ ਬਦ ਕਹਿ ਧੋਬੀ ਕੋ ਕ੍ਰਿਸ਼ਨ ਕਰ ਤਾ ਤ੍ਰਿਯ ਕੋ ਕਾਮ ਰਥ ਤਵਾਏ ਤਬ ਹੀ ਚੱਲੇ ਨਿਰਪਕੇ ਸਾਮਹਿ ਧਾਮ ਸੁਈਆ ਆਗੇ ਤੇ ਸਿਆਮ ਮਿਲਿਓ ਭਗਵਾਨ ਸੁਹਾਰ ਗਰੇ ਹਰ ਕੇ ਤਿਨ ਡਾਰਿਓ ਪਾਏ ਪਰਿਓ ਹਰ ਕੇ ਬਹੁ ਬਾਰਨ ਭੋਜਨ ਧਾਮ ਲਿਜਾਏ ਜਿਵਾਰਿਓ ਤਾਕੋ ਪ੍ਰਸੰਨ ਹੈ ਮੰਗਤ ਭਇਓ ਬਰਸਾਤ ਕੀ ਸੰਗਤ ਕੋ ਜੀ ਧਾਰਿਓ ਜਾਨ ਲਈ ਜੀ ਕੀ ਕਨ ਸਿਆਮ ਤਵੈ ਬਰਵਾ ਇਹ ਭਾਂਤ ਉਚਾਰਿਓ ਦੋਹਰਾ ਵਰ ਜਬ ਮਾਲੀ ਕਉ ਦਇਓ ਰੀਜ ਮਨੈ ਕਨ ਸਿਆਮ ਫਿਰ ਪੁਰ ਹਟਣ ਮੈਂ ਗਏ ਕਰਨ ਕੂਬਰੀ ਕਾਮ ਇਤਿ ਬਾਗਵਾਨ ਕੋ ਉਧਾਰ ਕੀਆ ਅਥ ਕੂਜਾ ਕੋ ਉਧਾਰ ਕਰਨ ਸੋਈਆ ਹਰਿ ਆਵਤ ਅਗਰ ਮਿਲੀ ਕੁਬਜਾ ਹਰ ਕੋ ਤਿਨ ਸੁੰਦਰ ਰੂਪ ਨਿਹਾਰਿਓ ਗੰਧ ਲਏ ਨਿਪਲਾਵਨ ਕੋ ਸੁ ਲਗਾਉ ਹੋ ਯਾ ਮਨ ਬੀਜ ਵਿਚਾਰਿਓ ਪ੍ਰੀਤ ਲਖੀ ਅਰ ਸੰਗ ਲਗੀ ਹਮਰੇ ਤਬ ਹੀ ਇਹ ਭਾਂਤ ਉਚਾਰਿਓ ਲਿਆਵਹੁ ਲਾਵਹੁ ਰੀ ਹਮ ਕੋ ਕਬਿਨੈ ਜਸਤਾ ਛਬ ਕੋ ਇਮ ਸਾਰਿਓ ਸੁਈਆ ਜਦ ਰਾਏ ਕੋ ਆਇ ਸਮਾਨ ਪ੍ਰਿਆ ਨਿਰਭ ਕੋ ਇਹ ਚੰਦਨ ਦੇਹ ਲਗਾਇਓ ਸਿਆਮ ਕੋ ਰੂਪ ਨਿਹਾਰਤੀ ਕਬ ਸਿਆਮ ਮਨੈ ਅਤਹੀ ਸੁਖ ਪਾਇਓ ਜਾ ਕੋ ਨਾ ਅੰਤ ਲਖਿਓ ਬ੍ਰਹਮਾ ਕਰ ਕੈ ਮਨ ਪ੍ਰੇਮ ਕਈ ਦਿਨ ਗਾਇਓ ਭਾਗ ਬਡੋ ਇਹ ਮਾਲਨ ਕੇ ਹਰ ਕੇ ਤਨ ਕੋ ਜਿਨ ਹਾਥ ਛੁਹਾਇਓ ਸੋਈਆ ਹਰ ਏਕ ਤਰਿਓ ਪਗ ਪਾਇਨ ਪੈ ਅਰ ਹਾਥ ਸੋ ਹਾਥ ਗਇਓ ਕੁਬਜਾ ਕੋ ਸੀਧੀ ਕਰੀ ਕੂਰੀ ਤੇ ਸੋ ਇਤਨੂ ਬਲ ਹੈ ਜਗ ਮੈਂ ਕਹੋ ਕਾਕੋ ਜਾਏ ਮਰਿਓ ਬਗ ਵੀਰ ਅਬੈ ਕਰ ਹੈ ਬਦ ਸੋ ਪਤ ਪੈ ਮਥਰਾ ਕੋ ਭਾਗ ਬੜੇ ਇਹ ਕੇ ਜਿਹ ਕੋ ਉਪਚਾਰ ਕਰਿਓ ਹਰਿ ਬੈਦ ਵੈ ਤਾਕੋ ਪ੍ਰਤੀ ਉਤਰ ਬਾਸ਼ਵਈਆ ਪ੍ਰਭ ਧਾਮ ਅਬੈ ਚਲਿਐ ਹਮਰੇ ਇਹ ਭਾਂਤ ਕਹਿਓ ਕੁਵਜਾ ਹਰ ਸੋ ਅਤਹੀ ਮੁਖ ਦੇ ਕੈ ਰੀਜ ਰਹੀ ਸੋ ਕਹਿਓ ਨਿਰਪ ਕੇ ਬਿਨਤੀ ਡਰ ਸੋ ਹਰਿ ਜਾਣਿਓ ਕੇ ਮੋਹ ਮੈਂ ਰਹੀ ਬਸਵੈ ਏ ਭਾਂਤ ਕਯੋ ਤੇ ਸੋ ਛਰ ਸੁਮ ਕਰ ਹੋ ਤੁਮਰੋ ਸੁਮ ਨੋਰਥ ਪੂਰਨ ਕੰਸ ਕੋ ਕਹਿ ਬਦ ਹੋ ਪਰ ਸੋ ਸੋਈਆ ਕੁਮਜਾ ਕੋ ਸਵਾਰ ਕਹਿ ਕਾਜ ਤਵੈ ਪੁਰ ਦੇਖਨ ਕੇ ਰਸ ਮੈਂ ਅਨੁਰਾਗਿਓ ਧਾਏ ਗਇਓ ਤੇ ਠੌਰ ਬਿਖੈ ਧਨ ਸੁੰਦਰ ਕੋ ਸੋ ਦੇਖਨ ਲਾਗਿਓ ਪ੍ਰਿਤਨ ਤੇ ਕਰਤੇ ਸੋ ਮਨੈ ਹਰ ਕੈ ਮਨ ਮੈਂ ਹੀ ਕੁਬ ਜਾਗਿਓ ਗਾੜੀ ਕਸੀਸ ਦਈ ਧਨ ਕੋ ਦ੍ਰਿੜ ਕੈ ਜਿਹ ਤੇ ਨਿਰਭ ਕੋ ਧਨ ਭਾਗਿਓ ਗਾੜੀ ਕਸੀਸ ਦਈ ਕੁਬ ਕੈ ਰੂਪ ਠਾੜ ਪਇਓ ਤੇ ਠੋਰ ਵਿਖੈ ਬਰ ਸਿੰਘ ਮਨੋ ਦ੍ਰਿਗ ਕਾੜ ਕੈ ਠਾਡੋ ਹੈ ਪੇਖੈ ਜੋ ਗਿਰੈ ਭੂਮ ਵਿਖੇ ਦੇਖਤੀ ਡਰ ਪਿਓ ਮਗਵਾ ਡਰ ਪਿਓ ਬ੍ਰਹਮਾ ਜੋ ਲੇਖ ਲਿਖੇ ਤਨ ਕੇ ਟੁਕਰੇ ਸੰਗ ਜੋ ਤਨ ਮਾਰਤ ਸਿਆਮ ਕਹਿ ਅਤ ਹੀ ਸੋ ਤਿਖੇ ਕਬਿਉ ਬਾਜ ਦੋਰਾ ਤਨਖ ਤੇਜ ਮੈਂ ਬਰਨਿਓ ਕ੍ਰਿਸ਼ਨ ਕਥਾ ਕੇ ਕਾਜ ਅਤ ਹੀ ਚੂਕ ਮੋਤੇ ਬਈ ਛਿਮੀਐ ਸੋ ਮਹਾਰਾਜ ਸੁਈਆ ਤਨ ਕੋ ਟੁਕਰਾ ਕਰ ਲੈ ਹਰਦੀ ਬਰ ਬੀਰਨ ਕੋ ਸੋ ਮਾਰਨ ਲਾਗਿਓ ਤਾਏ ਪਰੇ ਨਿਰਪ ਬੀਰ ਤਬੈ ਤਿਨ ਕੇ ਮਨ ਮੈਂ ਅਤ ਹੀ ਕੁਬ ਜਾਗਿਓ ਫੇਰ ਲਗਿਓ ਤਿਨ ਕੋ ਹਰੀ ਮਾਰਨ ਜੁਧਾ ਕੇ ਰਸ ਮੋ ਅਨੁਰਾਗਿਓ ਸੋਰ ਭਇਓ ਅਤਿ ਠੌਰ ਤਹਾ ਸੁਨ ਕੈ ਜਿਹ ਕੋ ਸਿਵ ਜੂਠ ਭਾਗਿਓ ਕਬਿਤ ਤੀਨ ਲੋਗ ਪਤ ਅਤ ਜੁਧ ਕਰ ਕੋ ਪਰੇ ਤਉਨੇ ਠੌਰ ਜਹਾਂ ਬਾਰ ਬੀਰ ਅਤ ਸਵੈ ਰਹੇ ਐਸੇ ਬੀਰ ਗਿਰੇ ਜੈਸੇ ਬਾਢੀ ਕੇ ਕਟੇ ਤੇ ਰੂਖ ਗਿਰੇ ਬਿਸੰਭਾਰ ਅਸ ਹਾਥਨ ਨਹੀਂ ਗਹੇ ਅਤ ਹੀ ਤਰੰਗ ਨਹੀਂ ਉਠੀ ਹੈ ਤਹਾਂ ਜੋਦਨ ਤੇ ਸੀਸ ਸੰ ਬਟੇ ਅਸ ਨਕਰ ਭਾਂਤ ਵਹਿ ਬਹੇ ਗੋਰੇ ਪੈ ਵਰਦ ਚੜ ਆਏ ਥੇ ਵਰਦ ਪਾਤੀ ਗੋਰੀ ਗੌਰਾ ਗੋਰੇ ਰੁਦਰ ਰਾਤੇ ਰਾਤੇ ਵਹਿ ਰਹੇ ਕਬਿਤ ਕ੍ਰੋਧ ਪਰੇ ਕਾਨ ਬਲ ਭੱਦਰ ਜੂ ਨੈ ਕੀਨੋ ਰਨ ਭਾਗ ਗਏ ਭਟ ਨਾ ਸੁਵਟ ਠਾੜ ਕੁਐ ਰਹੋ ਐਸੇ ਝੂਮ ਪਰੇ ਵੀਰ ਮਾਰੇ ਤਨ ਟੂਕਨ ਕੇ ਮਾਨੋ ਕੰਸ ਰਾਜਾ ਜੂ ਕੇ ਸਾਰੋ ਦਲ ਸਵੈ ਰਹੋ ਕੀਤੇ ਉਠ ਭਾਗੇ ਕੀਤੇ ਜੁਧੀ ਕੋ ਫੇਰ ਲਾਗੇ ਸੋਉ ਸੰਬਨ ਹਰ ਹਰ ਤਾਤੋ ਵੈ ਰਿਓ ਗਜਨ ਕੇ ਸੁੰਡਣ ਤੇ ਐਸੇ ਛੀਟੀ ਛੁਟੈ ਜਾਤੇ ਅੰਬਰੇ ਅਨੂਪ ਲਾਲ ਛੀਟ ਛਬ ਵੈ ਰਿਓ ਦੋਹਰਾ ਕ੍ਰਿਸ਼ਨ ਹਲੀ ਤਨ ਟੂਕ ਸੋ ਕਨ ਦਲ ਦਇਓ ਨਿਗਹਾਏ ਤਿਨ ਸੁਨ ਕੈ ਬਦ ਸਰਾਉਣ ਨਿਪ ਓਪਨ ਦਇਓ ਪਠਾਏ ਸੁਈਆ ਬੀ ਚਮੂ ਧਸ ਬੀਰਨ ਕੀ ਤਾਂ ਟੂਕਨ ਸੋ ਬਹੁ ਬੀਰ ਸੰਘਾਰੇ ਭਾਗ ਗਏ ਸੋ ਬਚੇ ਤਿਨ ਤੇ ਜੋ ਫੇਰ ਲਰੈ ਸੋ ਫੇਰ ਹੀ ਮਾਰੇ ਝੂਜ ਭਰੀ ਚਤੁਰੰਗ ਚਮੂ ਤਾ ਸ੍ਰਾਉਣ ਤਕੇ ਸੋ ਚਲੇ ਪਰਨਾਰੇ ਯੋ ਉਪਜੀ ਉਪਮਾ ਜੀ ਮੈ ਰਣ ਭੂਮ ਮਨੋ ਤਨ ਭੂਖਨ ਧਾਰੇ ਸੋਈਆ ਜੁਧ ਕਰਿਓ ਵਦ ਕੋਪ ਦਹੂ ਰਿਬ ਬੀਰ ਕੇ ਬੀਰ ਕਨੇ ਹਨ ਦੀਨੇ ਹਾਨ ਵਿਖੈ ਜੋ ਜਵਾਨ ਹੁਤੇ ਸਜ ਆਏ ਹੁਤੇ ਜੋ ਸਾਜ ਨਵੀਨੇ ਸੋ ਚਟ ਭੂਮ ਗਿਰੇ ਰਣ ਕੀ ਤੇ ਠੌਰ ਵਿਖੈ ਅਤ ਸੁੰਦਰ ਚੀਨੇ ਯੋ ਉਪਮਾ ਉਪਜੀ ਜੀ ਮੈਂ ਰਣ ਭੂਮ ਕੋ ਮਾਨੋ ਭੂਖਨ ਦੀਨੇ ਸੋਈਆ ਧਨ ਟੂਕਣ ਸੋ ਰਿਪ ਮਾਰ ਘਨੇ ਚਲ ਕੈ ਸੋ ਆਨੰਦ ਬਬਾ ਪਹਿ ਆਏ ਆਵਤ ਹੀ ਸਭ ਪਾਏ ਲਗੇ ਅਤ ਆਨੰਦ ਸੋ ਤੇ ਕੰਠ ਲਗਾਏ ਗੇਥੇ ਕਹਾ ਕਹਾਪੁਰ ਦੇਖਣ ਕੋ ਬਚਨਾ ਉਨ ਪੈ ਇਹ ਭਾਂਤ ਸੁਨਾਏ ਰਹਿਣ ਪਰੀ ਗ੍ਰੇ ਸੋਏ ਰਹੇ ਹੀ ਮਨ ਭੀਤਰ ਆਨੰਦ ਪਾਏ ਦੋਰਾ ਸੁਪਨ ਪਿਖਾ ਇਕ ਕੰਸ ਨੈ ਅਤੈ ਭਿਆਨਕ ਰੂਪ ਹਤ ਵਿਆਕੁਲ ਜੀ ਹੋਏ ਕਹਿ ਪ੍ਰਿਤ ਬੁਲਾਏ ਭੂਪ ਕੰਸ ਬਾਜ ਪ੍ਰਿਤਨ ਸੋ ਸਵਈਆ ਪ੍ਰਿਤ ਬੁਲਾਏ ਕਹਿ ਰਾਜੈ ਕਹੀ ਇਕ ਖੇਲਨ ਕੋ ਰੰਗ ਭੂਮ ਬਨਾਵਹੁ ਗੋਪਨ ਕੋ ਇਕ ਠਾਂ ਰਖਿਓ ਹਮਰੇ ਸਭ ਹੀ ਦਲ ਕੋ ਸੋ ਬੁਲਾਵੋ ਕਾਰਜ ਸੀਗਰ ਕਰੋ ਸੋ ਇਹ ਹਮਰੇ ਇਕ ਪੈਗ ਨ ਕਹੋ ਤਿਸਟਾਵ ਹੋ ਖੇਲ ਬਿਖੈ ਤੁਮ ਮੱਲਨ ਠਾੜ ਕੈ ਆਪ ਸਜੈ ਕਸ ਕੈ ਕਟਿਆਵ ਹੋ ਸਈਆ ਪ੍ਰਿਤ ਸਭੈ ਨਿਰਭ ਕੀ ਬਤਿਆ ਸੁਣ ਕੈ ਉਠ ਕੈ ਸੋ ਕਾਰਜ ਕੀਨੋ ਠਾੜ ਕੀ ਹੋ ਗਜ ਪੌਰ ਵਿਖੈ ਸੋ ਰਤਿਓ ਰੰਗ ਭੂਮ ਕੋ ਠੌਰ ਨਵੀਨੋ ਮਲ ਜਹਾ ਰਿਪ ਵੀਰ ਕਨੇ ਪਿਖੇ ਰਿਪ ਆਵਤ ਜਾਹਿ ਪਸੀਨੋ ਐਸੀ ਬਨਾਏ ਕੇ ਠੌਰ ਸੋ ਹਰ ਕੇ ਗ੍ਰਹਿ ਮਾਨਸ ਭੇਜ ਸੋ ਦੀਨੋ ਸਵਈਆ ਨਿਰਭ ਸੇਵਕ ਲੈ ਜਿਨ ਸੰਗ ਚਲਿਓ ਚਲ ਕੈ ਨਿਰਭ ਕੰਸ ਕੇ ਪੌਰ ਪੈ ਆਇਓ ਐ ਕਹਿ ਕਹਿਓ ਨਿਰਭ ਕੋ ਘਰ ਹੈ ਤਿਹ ਤੇ ਸਭ ਗੁਆਰਨ ਸੀਸ ਝੁਕਾਇਓ ਆਗੇ ਪਿਖਿਓ ਗਜ ਮਤ ਮਹਾ ਕਹਿਓ ਦੂਰ ਕਰੋ ਗਜਵਾਨ ਰਿਸਾਇਓ ਤਾਏ ਪਰਿਓ ਹਰਿ ਉਪਰਿਓ ਮਨੋ ਪੁੰਨ ਕੇ ਉਪਰ ਪਾਪ ਸਿਧਾਇਓ ਕੋ ਪਰੇ ਗਜ ਮਤ ਮਹਾ ਭਰ ਸੁੰਡ ਲਏ ਪਟ ਸੁੰਦਰ ਸੋ ਸੋ ਤਬ ਹੀ ਕਨ ਸੋ ਕਰ ਦਿਓ ਜੇ ਕੀ ਸਮ ਉਪਮ ਔਰ ਨਾ ਕੋ ਪੇਟ ਤਰੇ ਤਿਹ ਕੇ ਬਸਰੇ ਕਵ ਸ਼ਾਮ ਕਹੈ ਹਰ ਜੋ ਯੋ ਉਪਜੀ ਉਪਮਾ ਜੀ ਮੈਂ ਆਪਣੇ ਰਿਪ ਸੋ ਮਨੋ ਖੇਲਤ ਦੋ ਸੋਇਆ ਕੋਪ ਕਰਿਓ ਮਨ ਮੈਂ ਹਰ ਜੂ ਤਿਹ ਕੋ ਤਬ ਦਾਂਤ ਖਾਰ ਲਿਓ ਹੈ ਏਕ ਦਈ ਗਜ ਸੁੰਡ ਵਿਖੈ ਕੁਪ ਦੂਸਰ ਸੀਸ ਕੇ ਬੀਜ ਦਇਓ ਹੈ ਚੋਟ ਲਗੈ ਸਿਰ ਬੀਜ ਗਨੀ ਧਰਨੀ ਪਰ ਸੋ ਮੁਰਝਾਏ ਪਇਓ ਹੈ ਸੋ ਮਰ ਗਇਓ ਰਿਪਕੇ ਬਦ ਕੋ ਮਥਰਾ ਹੂੰ ਕੋ ਆਗਮ ਆਜ ਭਇਓ ਹੈ ਇਤ ਸ੍ਰੀ ਦਸਮ ਸਕੰਧੇ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਗਜ ਬਧੈ ਧਿਆਏ ਸਮਾਪਤ